ਰਾਗ ਕੇਦਾਰਾ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਖਟ ਕਰਮ ਕੁਲ ਸੰਜੁਗਤ ਹੈ ਹਰ ਭਗਤੀ ਹਿਰਦੈ ਨਾਹੇ ਚਰਨਾਰ ਬਿੰਦ ਨਾ ਕਥਾ ਭਾਵੈ ਸੁਪਚ ਤੁਲ ਸਮਾਨ ਰਵਿਦਾਸ ਜੀ ਕਹਿੰਦੇ ਨੇ ਖਟ ਕਰਮ ਕੁਲ ਸੰਜੁਗਤ ਇਹ ਕੌਣ ਹੈ ਪੰਡਤ ਹੈ ਇਹ ਕੋਲਾਂ ਪੰਡਤ ਨੇ ਬਣਾਈਆਂ ਨੇ ਜੋਗੀ ਨਹੀਂ ਕੋਲ ਬੋਲਦੇ ਹਨ ਜਾਤ ਪਾਤ ਨੂੰ ਜੋਗੀ ਨਹੀਂ ਬੋਲਦੇ ਹਨ ਉਹ ਕਹਿੰਦੇ ਸਾਡੀ ਕੋਈ ਜਾਤ ਨਹੀਂ ਹੁੰਦੀ ਉਹ ਜਿਹਦੇ ਉਹ ਵੀ ਪਾਉਂਦੇ ਜਿਹਦੇ ਉਹ ਪੰਡਤ ਪਾਉਂਦਾ ਖੱਟ ਕਰਮ ਇਹਨਾਂ ਦੇ ਖੱਟ ਕਰਮ ਦੇ ਬਾਪਣਾ ਦੇ ਬੰਦੇ ਹੋਏ ਵਿਦਿਆ ਪੜ੍ਹਨੀ ਪੜਾਉਣੀ ਦਾਨ ਕਰਨਾ ਕਰਾਉਣਾ ਜੱਗ ਕਰਨੇ ਕਰਾਉਣੇ ਤੇ ਦਾਨ ਲੈਣਾ ਕਰਨਾ ਵਿਦਿਆ ਲੈਣੀ ਤੇ ਵਿਦਿਆ ਦੇਣੀ ਦਾਨ ਲੈਣਾ ਤੇ ਦਾਨ ਦੇਣਾ ਜੱਗ ਕਰਨੇ ਤੇ ਜੱਗ ਕਰਾਉਣੇ ਫੜਾਰੇ ਜਿਹਨੂੰ ਕਹਿੰਦੇ ਨੇ ਇਹ ਖੜਕਰ ਬਣਾਏ ਨੇ ਗੁਰਬਾਣੀ ਖਟਕਰ ਬੋਰ ਬੁੱਧੀ ਹੈ ਗੁਰਬਾਣੀ ਕਹਿੰਦੀ ਹੈ ਦੋਏ ਅੱਖਾਂ ਨਾਲ ਜੁੜਿਆ ਹੋਇਆ ਕਰਮ ਸਿੱਧਰੇ ਦੇ ਹੈ ਦੋਏ ਵਾਲ ਨਾਲ ਜੁੜਿਆ ਹੋਇਆ ਅੱਖਾਂ ਨਾਲ ਜੁੜਿਆ ਹੋਇਆ ਦੋਏ ਪੈਰਾਂ ਨਾਲ ਜੁੜਿਆ ਹੋਇਆ ਤੂੰ ਆਪਣੇ ਦਿਮਾਗ ਨਾਲ ਜੁੜਿਆ ਹੋਇਆ ਮੂੰਹ ਨਾਲ ਜੁੜਿਆ ਹੋਇਆ ਇਹ ਕਰਮ ਸਿੱਧਰੇ ਨੇ ਜਿਹੜਾ ਕਰਮ ਹੱਥ ਨਾਲ ਕਰਦੇ ਕਰਮ ਨੂੰ ਪੈਰਾਂ ਨਾਲ ਕਰਦੇ ਕਰਮ ਨੂੰ ਬੰਦਦਾ ਹੈ ਔਰ ਕੁੱਲ ਸੁਜੁਕਤਾ ਸਰੀਰ ਨਾਲ ਜੁੜਿਆ ਹੋਇਆ ਆਪਣੀ ਕੋਲ ਉੱਚੀ ਬੁਲਦਾ ਉਹਦੇ ਹਿਰਦੇ 'ਚ ਹਰਦੀ ਭਗਤੀ ਜੀ ਹੋ ਸਕਦੀ ਹੋਇਆ ਕਰਦੀ ਜਿਹੜਾ ਦਾ ਭਗਤ ਨਹੀਂ ਹੁੰਦਾ ਨਿਰਾਕਾਰ ਤੱਕ ਨਹੀਂ ਪਹੁੰਚ ਸਕਦਾ ਕਿਉਂਕਿ ਸਰੀਰ ਨਾਲ ਜੁੜਿਆ ਹੋਇਆ ਹੱਥ ਔਰ ਪੈਰ ਸਰੀਰ ਦੇ ਨੇ ਬਾਹਰਲੇ ਦੇ ਉਹ ਸਰੀਰ ਦਾ ਉਹ ਕਹਿੰਦੇ ਨੇ ਹੀ ਅਵਤਾਰ ਹੈ ਜੀ ਇਹੀ ਆ ਕੇ ਦਰਸ਼ਨ ਦਿੰਦਾ ਹੈ ਇਹੀ ਸਿਰ ਤੇ ਹੱਥ ਰੱਖਦਾ ਜੀ ਇਹੀ ਬੂਰੋ ਬੋਲ ਕੇ ਸਾਧੂ ਸਾਨੂੰ ਹੈ ਇਹੀ ਕਿਰਪਾ ਕਰਦਾ ਜਿਵੇਂ ਵਿਸ਼ਨੂੰ ਨੂੰ ਬਲਦੇ ਨੇ ਹੋ ਸ਼ਿਵ ਨੂੰ ਬਲਦੇ ਨੇ ਹੋ ਦੇਵੀ ਦੇਵਤਾ ਨੂੰ ਬਲਦੇ ਨੇ ਹਰ ਭਗਤ ਨਹੀਂ ਹੁੰਦੀ ਨਿਰਾਕਾਰੀ ਭਗਤੀ ਨਹੀਂ ਹੁੰਦੀ ਉਹ ਮਾਇਆ ਦੇ ਭਗਤ ਨੇ ਅਸਲ ਜਿਹੜੇ ਨਿਰਾਕਾਰ ਹਰ ਭਗਤ ਨਹੀਂ ਹੈ ਉਹ ਕੌਣ ਨੇ ਮਾਇਆ ਧਾਰੀ ਨੇ ਮਾਇਆ ਧਾਰੀ ਹੈ ਤਨੋ ਬੋਲਾ ਸੂਰ ਦੀ ਪੂਜਾ ਵਾਲਾ ਨਾ ਬੋਲਾ ਹਾਂਜੀ ਚਨਾਰ ਬਿੰਦ ਨਾ ਕਥਾ ਭਾਵੈ ਸੁਪਚ ਤੁਲ ਸਮਾਨ ਚਰਨਾਰ ਬਿੰਦ ਜਿਹਦੇ ਚਰਨਾਂ ਨਾਲ ਆਪਾਂ ਨੇ ਜੁੜਨਾ ਨਾ ਜਿਹਦੇ ਨਾਲ ਮਨ ਵਿਧਿਆ ਜਾਣਾ ਜਿਹਦੇ ਨਾਲ ਮਨ ਵਿਧਿਆ ਜਾਣਾ ਸ਼ਬਦ ਗੁਰੂ ਨਾਲ ਹੀ ਜੁੜਦਾ ਕਹਿਣ ਦਾ ਮੋਟਾ ਮਤਲਬ ਇਹ ਹੈ ਅੰਤਰਾਤਮਾ ਦੀ ਆਵਾਜ਼ ਨਾਲ ਹੀ ਜੁੜਦਾ ਨਾਲ ਬਿਲਕੁਲ ਅੰਤਰਾਤਮਾ ਦੀ ਆਵਾਜ਼ ਅੰਤਰਾਤਮਾ ਦੀ ਆਵਾਜ਼ ਨੂੰ ਨਹੀਂ ਉਹਦੀ ਕਥਾ ਉਹਨੂੰ ਨਹੀਂ ਚੰਗੀ ਲੱਗਦੀ ਗੁਰਬਾਣੀ ਦੀ ਕਥਾ ਨਹੀਂ ਚੰਗੀ ਲੱਗਦੀ ਭਗਤਾਂ ਦੀ ਗੱਲ ਨਹੀਂ ਉਹਨੂੰ ਚੰਗੀ ਲੱਗਦੀ ਗੁਰੂ ਨਾਨਕ ਦੀ ਗੱਲ ਨਹੀਂ ਚੰਗੀ ਲੱਗਦੀ ਉਹਦੀ ਪੌਦੀ ਵੇਦਾਂ ਦੀ ਬਾਣੀ ਮੈਨੂੰ ਚੰਗੀ ਲੱਗਦੀ ਬੇਤੋਂ ਦੇ ਵੇਦ ਕੀ ਪੁੱਤਰੀ ਸਿਮਰਤੀ ਘੜੀ ਹੈ ਉਹਦੇ ਬਦੋਲ ਟਾਰਾ ਖੜਿਆ ਵੇਦ ਕੀ ਪੁੱਤਰੀ ਸਿਮਰਤੀ ਭਾਈ ਸਰਕਲ ਜੇਵੜੀ ਲੈ ਆਈ ਕਬੀਰ ਬਾਲ ਨੂੰ ਦਿੰਦਾ ਉਹਨੂੰ ਜਿਉਂ ਤੂੰ ਬਾਇਆ ਨੂੰ ਇਸ ਤਰੀਕੇ ਨਾਲ ਵੱਜ ਗਿਆ ਮੁਕਤੀ ਦਾ ਖਿਆਲ ਹੈ ਛੱਡ ਦੇ ਨਹੀਂ ਚੰਗੀ ਲੱਗਦੀ ਕਥਾ ਬਾਣੀ ਨਹੀਂ ਚੰਗੀ ਲੱਗਦੀ ਗੁਰਬਾਣੀ ਨਹੀਂ ਚੰਗੀ ਲੱਗਦੀ ਸੁਪਚਿਤੁਲ ਉਹ ਤਾਂ ਇਹਦੇ ਹਜਮ ਨਹੀਂ ਹੁੰਦੀ ਉਹ ਤਾਂ ਇਹਨੂੰ ਸੁਣਦਾ ਹੀ ਨਹੀਂ ਚਾਹੁੰਦਾ ਉਹ ਤਾਂ ਵਿਚੂ ਲੜ ਜਾਂਦਾ ਜੇ ਸੁਣਦਾ ਉਹ ਤੇ ਖਿਲਾਫ ਹੈ ਨਾ ਗੱਲ ਹੈ ਵੈਸੇ ਸਿਮਰਤ ਸ਼ਾਸਤਰਾਂ ਦੇ ਵਿੱਚ ਵੀ ਗੱਲਾਂ ਸੇ ਉਹ ਨਹੀਂ ਉਹਨੇ ਹਜਮ ਕੀਤੀ ਉਹਦੀ ਬੁੱਧੀ ਜਿਵੇਂ ਕੋਈ ਅੜ ਪਚਿਆ ਭੋਜਨ ਬਾਹਰ ਕੱਢ ਦਵੇ ਉਲਟੀ ਕਰ ਦਵੇ ਇਹ ਸਮਝੋ ਜੇ ਖਾ ਵੀ ਲਵੇ ਗਲਤੀ ਨਾਲ ਉਲਟੀ ਕਰ ਦਿੰਦਾ ਉਹ ਉਹ ਤਾਂ ਜੇ ਜਨਾਰ ਬਿੰਦੀ ਜੇ ਕਥਾ ਕਰਨ ਚ ਪੈ ਜਾਂਦੀ ਹੈ ਉਹਦੀ ਉਲਟੀ ਕਰ ਦਿੰਦਾ ਉਹ ਉਹਦਾ ਦਾ ਵਿਰੋਧ ਕਰਦਾ ਹਾਂਜੀ ਰੇ ਚਿਤ ਚੇਤੀ ਚੇਤ ਅਚੇਤ ਕਾਹੇ ਨਾ ਬਾਲ ਮੀਚੇ ਦੇਖ ਹਰੇ ਚਿੱਤ ਆਪਣੇ ਚਿੱਤ ਨੂੰ ਕਹਿੰਦੇ ਅਸਲ ਦੇ ਵਿੱਚ ਬਦਲਿਆ ਹੋਇਆ ਮਨ ਨੂੰ ਜਿਹੜਾ ਆਪਣਾ ਉਹ ਚਿੱਤ ਕਹਿ ਰਹੇ ਨੇ ਹੁਣ ਹਰੇ ਚਿੱਤ ਬੁੱਧ ਕਹਿੰਦੀ ਆਪਣੇ ਚਿੱਤ ਨੂੰ ਹਰੇ ਚਿੱਤ ਚੇਤੀ ਜਾਗੀ ਚੇਤ ਅਚੇਤ ਅਜਲਾ ਚੇਤ ਮਨ ਇਹਨੂੰ ਵੀ ਜਗਾ ਲੈ ਇਹਨੂੰ ਵੀ ਜਗਾ ਲੈ ਮਨ ਅਚੇਤ ਹੈ ਚਿੱਤ ਤਾਂ ਪਹਿਲਾਂ ਹੀ ਸੱਚ ਹੁੰਦਾ ਹੀ ਆ ਤੂੰ ਇਹਨੂੰ ਜਗਾ ਲੈ ਨਾਲ ਲੈ ਲੂ ਆਪਣੇ ਇਹਨੂੰ ਜਗਾ ਦੋ ਜਾਗੋ ਅਚੇਤ ਕਾਹੇ ਨਾ ਬਾਲਮੀਕ ਕੇ ਦੇਖਾ ਬਾਲਮੀਕ ਨੂੰ ਦੇਖਣ ਬੰਦੂ ਇਹ ਸੁੱਤਾ ਪਿਆ ਇਹ ਘਰਾੜੇ ਮਾਰਦਾ ਨਾ ਇਹ ਸੁਪਨਾ ਦੇਖਦਾ ਇਹਨੂੰ ਦੇਖ ਜਿੰਨਾ ਚਿਰ ਇਹ ਸੁੱਤਾ ਪਿਆ ਗੱਲ ਨਹੀਂ ਪੜਦੀ ਹੈ ਜਿੰਨਾ ਚਿਰ ਇਹ ਸੁਪਨਾ ਦੇਖਦਾ ਆਪਣੇ ਮਨ ਨੂੰ ਜਾਗਰਤ ਅਵਸਥਾ ਆਪਣੇ ਨਾਲ ਰੱਖ ਉਸੇ ਅਵਸਥਾ 'ਚ ਰੱਖ ਜਿਹੜੀ ਅਵਸਥਾ ਤੂੰ ਹੈ ਕਾਇਲਾ ਬਾਲਮੀਕ ਬਾਲਮੀਕ ਕੋਲ ਕਿਹੜਾ ਹੋਇਆ ਇੱਥੇ ਬਾਲਮੀਕ ਕਿੱਥੋਂ ਲਾ ਕੇ ਬਣਾਤਾ ਚਲੋ ਆਪਾਂ ਜਾ ਲਾਈਏ ਬਾਲਮੀਕ ਦਾ ਤੇ ਕੀ ਕੰਮ ਕਰਮਾਂਡ ਕਿ ਤੁਗਾ ਬੜੀ ਇੱਥੇ ਵਿਕਾ ਹੁੰਦਾ ਸੁਣ ਬਾਲ ਹੁੰਦਾ ਬਾਲਕ ਸੁੰਦਰ ਕੁਲੀਨ ਚਤੁਰ ਮੁਖ ਦੀ ਧਨਵੰਤ ਪਰ ਮਿਰਤਾ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਉਹ ਸੁੰਦਰਤਾ ਬਾਹਰਲੀ ਹੈ ਅੰਦਰਲੀ ਜਿਹੜੀ ਸੁੰਦਰਤਾ ਹੈ ਉਹ ਮਨ ਕਰਕੇ ਜੇ ਮਨ ਨਿਰਮਲ ਹੈ ਤਾਂ ਸੁੰਦਰ ਹੈ ਬੁੱਧੀ ਬਲੀਤਾ ਹਟ ਗਈ ਬੁੱਧੇ ਔਗਣ ਛੱਡਤੇ ਉਹਦੇ ਵਰਗਾ ਸੁੰਦਰ ਕੁਛ ਹੈ ਹੀ ਨਹੀਂ ਕੁੱਟੀ ਛੱਡ ਦਿੰਦਾ ਜਦ ਮਾਨ ਫੇਰੇ ਦਾ ਨੂੰ ਬਾਲਮੀਕ ਕਾਹੇ ਨਾ ਬਾਲਮੀਕ ਕੇ ਦੇਖ ਬਾਲਮੀਕ ਨੂੰ ਕਿਉਂ ਨਹੀਂ ਦੇਖਦਾ ਇਹਦੇ ਵੱਲ ਕਿਉਂ ਨਹੀਂ ਧਿਆਨ ਰੱਖਦਾ ਹਾਂਜੀ ਇਸ ਤਰ੍ਹਾਂ ਹੀ ਮਾਰੂ ਰਾਗ ਵਿੱਚ ਸ਼ਬਦ ਹੈਗਾ ਜੀ ਚੌਥੇ ਪਾਤਸ਼ਾਹ ਦਾ ਧੰਨਾ ਜੱਟ ਬਾਲਮੀਕ ਬਟਵਾਰਾ ਧੰਨਾ ਜੱਟ ਬਾਲਮੀਕ ਬਟਵਾਰਾ ਹੋਇਆ ਆ ਜਿਹੜਾ ਮਨ ਹੈ ਇਹੀ ਵੱਟ ਦੇ ਵਿੱਚ ਜਦ ਸੁਪਨਾ ਲੈਂਦਾ ਵੱਟ ਪੈਂਦੀ ਆ ਜਦ ਠੀਕ ਹੈ ਇੱਥੋਂ ਪਤਾ ਲੱਗਦਾ ਹੈ ਕਿ ਭਗਤ ਰਵਦਾਸ ਜੀ ਦੀ ਬਾਣੀ ਚੌਥੇ ਪਾਤਸ਼ਾਹ ਨੇ ਵੀ ਪੜ੍ਹੀ ਹੋਏਗੀ ਸਾਰੀ ਬਾਣੀ ਉਹਨਾਂ ਦੇ ਕੋਲ ਸੀ ਜਦ ਗੱਲ ਸਮਝ ਆ ਜਾਏ ਫਿਰ ਸਾਰਿਆਂ ਦੀ ਇੱਕੋ ਹੀ ਬੋਲੀ ਹੁੰਦੀ ਹੈ ਇਹ ਕਿਹੜਾ ਵਿਦਵਾਨ ਨੇ ਤਾਂ ਗੁਰਮੁਖ ਨੇ ਇਹ ਸਮਝ ਕੇ ਬੋਲਦੇ ਨੇ ਵਿਦਵਾਨਤਾ ਪੜ ਕੇ ਸੋਚ ਕੇ ਬੋਲਦੇ ਨੇ ਫੈਸਲਾ ਆਪ ਕਰਦੇ ਨੇ ਕਿ ਜਿਵੇਂ ਉੱਤੇ ਕਿਹਾ ਨਾ ਸੁਪੱਚ ਤੁਲ ਉਹ ਪੰਡਤਾਂ ਜਿਹੜੀ ਚੀਜ਼ ਮਤਲਬ ਦੀ ਉਹਨੂੰ ਮੰਨਦਾ ਦੂਜੇ ਨੂੰ ਮੰਨਦਾ ਹੀ ਨਹੀਂ ਹੈ ਸੁਣ ਲੈਂਦਾ ਸਾਰੀ ਕਰਦਾ ਆਪਣੀ ਬੰਦੀ ਹੈ ਠੀਕ ਹੈ ਜੀ ਇੱਕ ਜਗ੍ਹਾ ਹੋਰ ਵੀ ਆਉਂਦਾ ਜੀ ਬਾਲਮੀਕ ਸੁਪਚਾਰੋ ਤਰਿਓ ਬਦਿਕ ਤਰੇ ਵਿਚਾਰੇ ਚੱਲਣਾ ਕੀ ਨੇ ਤਲਨਾ ਬਾਲਮੀਕ ਨਹੀਂ ਚੱਲਣਾ ਚਾਰ ਉਹਦਾ ਭਾਵ ਕੀ ਹੈ ਜੀ ਵੀ ਜਿਹੜਾ ਅੱਛਾ ਆਚਾਰ ਹੋ ਜਵੇ ਇਹ ਸੁਪਚਾਰ ਹੋ ਗਿਆ ਜਦ ਬਾਲਮੀਕ ਨੇ ਗੱਲ ਮੰਨ ਲਈ ਜਾਂ ਪਛ ਗਈ ਉਹਨੂੰ ਠੀਕ ਹੈ ਬਦਕ ਤਰੇ ਵਿਚਾਰੇ ਇੱਥੇ ਬਦਕ ਕੌਣ ਹੈ ਜੀ ਅਸਲ 'ਚ ਬਦਕ ਦਾ ਚਿੱਤਰੂ ਕਹਿੰਦੇ ਨੇ ਇਹੀ ਮਾਰਦਾ ਤੀਰ ਬੰਦੂ ਇਹੀ ਮਾਰਦਾ ਠੀਕ ਹੈ ਇਹ ਫਿਰ ਕਬੀਰ ਸਤਗੁਰ ਸੂਰਮੇ ਬਦਕ ਸਤਗੁਰ ਹੋਇਆ ਹੈ ਜੀ ਹਾਂ ਬਾਜੋ ਬਾਇਆ ਇੱਕ ਠੀਕ ਹੈ ਜੀ ਤੇ ਬਾਲਮੀਕ ਦਾ ਜੋ ਅਰਥ ਹੈ ਉਹ ਮਾਨੇ ਹੀ ਹੈ ਜੀ ਹਾਂ ਜੀ ਹਾਂ ਜੀ ਕਾਹੇ ਨਾ ਬਾਲਮੀਕ ਕਹ ਦੇਖ ਇਹ ਚਿੱਤ ਨੂੰ ਕਿਹਾ ਜੀ ਹਾਂ ਚਿੱਤ ਨੂੰ ਕਿਹਾ ਵੀ ਤੂੰ ਇਹਦੇ ਵੱਲ ਕਿਉਂ ਨਹੀਂ ਧਿਆਨ ਰੱਖਦਾ ਇਹ ਫੇਰ ਸਮਝ ਜਾਂਦਾ ਇਹ ਫੇਰ ਅੱਖ ਲੱਗ ਜਾਂਦੀ ਹੈ ਹਾਂ ਜੀ ਕਿਸ ਜਾਤੀ ਤੇ ਕਹਿ ਪਦ ਹੈ ਅਮਰਿਓ RAM ਭਗਤੀ ਵਿਸੇਖ ਦੇਖ ਕਿੱਥੋਂ ਉੱਠ ਕੇ ਕਿਹੜੀ ਜਾਤੀ ਤੋਂ ਸਰੀਰ ਨੂੰ ਜੁੜ ਕੇ ਉਹ ਸਰੀਰ ਦੀ ਜਾਤ ਕੋਈ ਵੀ ਹੋਵੇ ਚਾਹੇ ਜਾਤ ਤਾਂ ਸਰੀਰ ਦਾ ਲੋ ਉਹ ਮੁਰਖਾ ਜੂ ਚੋਂ ਉੱਠ ਕੇ ਹੈ ਅਮਰ ਹੋ ਗਿਆ ਮੁਰਖਾ ਦਾ ਅਮਰ ਹੋ ਨਹੀਂ ਸਕਦਾ ਪਰ ਤਾਲਾ ਦਾ ਅਮਰ ਹੋ ਨਹੀਂ ਸਕਦਾ ਜਾਤੀ ਤੇ ਕੇ ਪਦ ਹੈ ਉਹ ਕਿਸ ਪਦਵੀ ਨੂੰ ਪ੍ਰਾਪਤ ਕਰ ਗਿਆ ਅਮਰਾ ਪਦ ਅਮਰਾ ਪਦਵੀ ਨੂੰ ਪ੍ਰਾਪਤ ਕਰ ਗਿਆ ਰਾਮ ਭਗਤ ਵਿਸ਼ੇਖ ਵਿਸ਼ੇਸ਼ ਹੈ ਰਾਮ ਭਗਤੀ ਖਾਸ ਇੱਕ ਖਾਸ ਰਾਮ ਭਗਤੀ ਹੈ ਰਾਮ ਰਾਮ ਕਰਨਾ ਨਹੀਂ ਹੈ ਰਾਮ ਭਗਤੀ ਜਿਹੜੀ ਵਿਸ਼ੇਸ਼ ਰਾਮ ਭਗਤੀ ਹੈ ਉਹਦੇ ਕਾਰਨ ਸਿਰਫ ਰਾਮ ਕਹਿਣ ਦੇ ਵੀ ਭੇਜ ਹੈ ਨਾ ਵਿਸ਼ੇਸ਼ ਇੱਕ ਰਾਮ ਭਗਤੀ ਹੈ ਉਹਦੇ ਕਾਰਨ ਕਿੱਥੋਂ ਚੱਕ ਕੇ ਕਿੱਥੇ ਚਲਿਆ ਗਿਆ ਛੱਡ ਕੇ ਮਾਇਆ ਧਾਰੀ ਤੋਂ ਅੰਨੇ ਬੋਲੇ ਤੋਂ ਜਾਗਰਤ ਅਵਸਥਾ ਹੋ ਕੇ ਪਾਰ ਬ੍ਰਹਮ ਰੂਪ ਹੋ ਗਿਆ ਪੂਰਨ ਬ੍ਰਹਮ ਤੇ ਵੀ ਗਾਹ ਨਿਕਲ ਗਿਆ ਪਾਰ ਬ੍ਰਹਮ ਹੋ ਗਿਆ ਹਾਂਜੀ ਠੀਕ ਹੈ ਜੀ ਕਿਸ ਜਾਤੀ ਤੇ ਕਹਿ ਪਦ ਹੈ ਅਮਿਓ ਅਮਰਿਓ ਰਾਮ ਭਗਤੀ ਬਸੇ ਰਾਮ ਕਿਹੜੀ ਜਾਤੀ ਤੋਂ ਉੱਠ ਕੇ ਠੀਕ ਹੈ ਜੀ ਉਮਰ ਹੋ ਗਿਆ ਉਮਰਾ ਪਦ ਵੀ ਪ੍ਰਾਪਤ ਕਰ ਗਿਆ ਰਾਮ ਭਗਤ ਬਸੇ ਵਿਸ਼ੇਸ਼ ਕਰਕੇ ਜਿਹੜੀ ਰਾਮ ਭਗਤੀ ਹੈ ਗੁਰਬਾਣੀ ਦੱਸੀ ਇਹਦੇ ਕਾਰਨ ਠੀਕ ਹੈ ਜੀ ਰਾਮ ਸਭੇ ਘਟ ਰਾਮ ਬੋਲੇ ਐਵੇਂ ਕਹਿ ਲੋ ਅੰਤਰਾਤਮਾ ਦੀ ਆਵਾਜ਼ ਨਾਲ ਜੁੜ ਕੇ ਕਿਉਂਕਿ ਸਭੇ ਘਟ ਰਾਮ ਬੋਲਦਾ ਠੀਕ ਹੈ ਜੀ ਅੰਤਰਾਤਮਾ ਦੀ ਆਵਾਜ਼ ਨਾਲ ਜੁੜ ਕੇ ਹੋਇਆ ਹੋਰ ਕੋਈ ਗ੍ਰੰਥ ਪੜ੍ਹ ਕੇ ਨਹੀਂ ਸਿਮਰਤ ਸ਼ਾਸਤਰ ਪੜ੍ਹ ਕੇ ਨਹੀਂ ਹੋਇਆ ਰਾਮ ਰਾਮ ਕਹਿ ਕੇ ਨਹੀਂ ਹੋਇਆ ਠੀਕ ਹੈ ਜੀ ਰਾਮ ਦੀ ਕਥਾ ਸੁਣ ਕੇ ਹੋਇਆ ਸਭ ਤੋਂ ਉੱਤਮ ਹਰ ਕੀ ਕਥਾ ਠੀਕ ਹੈ ਜੀ ਹੁਕਮ ਬੂਝ ਪਰਮਪਦ ਪਾਇਆ ਹੈ ਜੀ ਸਾਫ ਪਰ ਸਿੱਧੀ ਗੱਲ ਸੁਆਨ ਸਤਰ ਅਜਾਤ ਸਭ ਤੇ ਕ੍ਰਿਸ਼ਨੰਗ ਲਾਵੇ ਹੇਤ ਸੁਆਨ ਸਤਰ ਅਜਾਤ ਸਭ ਤੇ ਆ ਜਿਹੜਾ ਕੁੱਤਾ ਹੁੰਦਾ ਨਾ ਇਹਦੀ ਸਭ ਤੋਂ ਬੁਰੀ ਜਾਤੀ ਮੰਨੀ ਜਾਂਦੀ ਹੈ ਕੁੱਤੇ ਦੀ ਇਹਨੂੰ ਕੁੱਤਾ ਨਹੀਂ ਚੰਗਾ ਸਮਝਦੇ ਕੋਈ ਕੁੱਤਾ ਕਹਿ ਦਵੇ ਭੇੜੇ ਤੋਂ ਭੈੜਾ ਲਫ਼ਜ਼ ਕੁੱਤਾ ਵਰਤਿਆ ਜਾਂਦਾ ਪਰ ਕੁੱਤਾ ਪੋਜ਼ਿਟਿਵ ਵੀ ਹੁੰਦਾ ਆਜ਼ਾਦ ਸਭ ਤੇ ਕ੍ਰਿਸ਼ਨ ਲਾਵੇ ਹੇਤ ਜੇ ਕ੍ਰਿਸ਼ਨ ਹੇਤ ਲਾਲਵੇ ਹਿਤਕਾਰੀ ਹੋ ਜਵੇ ਸਭ ਦਾ ਸਭ ਨਾਲ ਹੇਤ ਲਾਲਵੇ ਕ੍ਰਿਸ਼ਨ ਲਾਵੇ ਹੇਤ ਸਭ ਦਾ ਹਿਤ ਕਰੇ ਸਭ ਦਾ ਹਿਤ ਭਾਲੇ ਸਭ ਦੀ ਰਖਵਾਲੀ ਕਰੇ ਕੁੱਤਾ ਇੱਕ ਆਪਣੇ ਮਾਲਕ ਦੀ ਰਖਵਾਲੀ ਕਰਦਾ ਦੁਆਰ ਦੀ ਨਹੀਂ ਕਰਦਾ ਇਹ ਸਿੱਖਾਂ ਦੀ ਰਖਵਾਲੀ ਨਹੀਂ ਕਰਦਾ ਦੁਨੀਆ ਦੇ ਸਾਰੇ ਬੰਦਿਆਂ ਦੀ ਰਖਵਾਲੀ ਕਰਦਾ ਕੋਈ ਬੰਦਾ ਡੁੱਬੇ ਇਹ ਕਰੂ ਸਿੱਖ ਤਾਂ ਸਾਰੇ ਹੀ ਦੇ ਸਾਰਿਆਂ ਨੂੰ ਸਿੱਖਿਆ ਦਿੰਦਾ ਬਣਾਉਂਦਾ ਸਿੱਖਾਂ ਦਾ ਗ੍ਰੰਥ ਨਹੀਂ ਹੈ ਸਿੱਖੀ ਸਿੱਖਿਆ ਸਿੱਖਾਂ ਵਾਸਤੇ ਨਹੀਂ ਹੈ ਸਿੱਖ ਤਾਂ ਸਿੱਖਿਆ ਲੈ ਕੇ ਬਣ ਰਹੇ ਸੀ ਈਸਾਈ ਵੀ ਸਿੱਖ ਬਣ ਜਾਣਗੇ ਮੁਸਲਮਾਨ ਵੀ ਸਿੱਖ ਬਣ ਜਾਣਗੇ ਜੋਗੀ ਸਿਆਸੀ ਉਦਾਸੀ ਸਾਰੇ ਸਿੱਖ ਬਣ ਜਾਣਗੇ ਬੋਧੀ ਵੀ ਸਿੱਖ ਬਣ ਜਾਣਗੇ ਸਿੱਖ ਤਾਂ ਇੱਕ ਕਾਮਨ ਚੀਜ਼ ਹੈ ਨਾ ਸਿੱਖ ਤਾਂ ਇੱਕ ਸਬਜ਼ੀ ਬਣ ਗਈ ਬਣੀ ਹੋਈ ਸਬਜ਼ੀ ਸਿੱਖ ਹੈ ਉਹ ਪਿਆਜ਼ ਵੀ ਹੈ ਲਸਣ ਵੀ ਹੈ ਅਦਰਕ ਵੀ ਹੈ ਜੋ ਮਰਜੀ ਹੈ ਉਹਦੇ 'ਚ ਜਿੰਨੀ ਮਰਜੀ ਸਬਜ਼ੀ ਪਾ ਲੋ ਕੱਟ ਕੇ ਬਣੀ ਸਬਜ਼ੀ ਤਾਂ ਨੂੰ ਸਬਜ਼ੀ ਹੋਈ ਹੈ ਸਭ ਕੋ ਮੀਤ ਹਮ ਆਪਨ ਕੀਦੋ ਸਭ ਸਭ ਕੇ ਸਾਜਨ ਇਹ ਕ੍ਰਿਸ਼ਨ ਲਾਵੇ ਜੇਤ ਜੇ ਕ੍ਰਿਸ਼ਨ ਸਾਰਿਆਂ ਨਾਲ ਹੇਤ ਲਾਵੇ ਕੋਈ ਵੈਰੀ ਉਗਾ ਇਹਦਾ ਨਾ ਰਹੇ ਫੇਰ ਭਗਤ ਹੈ ਵੱਲੋਂ ਭਗਤ ਨਹੀਂ ਫੇਰੇ ਇਹ ਫਿਰ ਇਹ ਸੁੰਦਰ ਸਰੂਪ ਹੈ ਫਿਰ ਇਹ ਸਾਰੇ ਨੂੰ ਪ੍ਰੇਮ ਕਰਦੇ ਨੇ ਦੇਹੀ ਦੀ ਇਹਨੂੰ ਪ੍ਰੇਮ ਕਰ ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੇ ਹੇਤ ਇੱਥੇ ਕ੍ਰਿਸ਼ਨ ਦੇ ਪੈਰ ਵਿੱਚ ਛੋਟਾ ਨੰਨਾ ਵੀ ਪਾਇਆ ਹੋਇਆ ਇਹ ਸੀਗੀ ਭਗਤ ਬਾਣੀ ਉਹਨਾਂ ਨੇ ਕੱਟੇ ਦੀ ਜਿੱਥੇ ਸੀ ਗੁਰਬਾਣੀ ਉੱਥੇ ਤਾਂ ਚੱਲਿਆ ਇਹਨਾਂ ਦੀ ਭਗਤ ਬਾਣੀ ਜੀ ਦੀ ਇਹਨਾਂ ਦੀ ਮਰਜ਼ੀ ਚੱਲੀ ਜੋ ਭਗਤਾਂ ਤੋਂ ਰਿਕਾਰਡ ਅਟ ਪਿਆ ਦੋ ਜਗ੍ਹਾ ਜੀ ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਇੱਕ ਮਾਰੂ ਮਹੱਲਾ ਪੰਜਵਾਂ ਜੀ ਇੱਕ ਇਹ ਸ਼ਬਦ ਹੈ ਕਿਦਾਰਾ ਭਗਤ ਰਵਿਦਾਸ ਜੀ ਲੋਕ ਬਪਰਾ ਕਿਆ ਸਰਾਹੇ ਤੀਨ ਲੋਕ ਪਰਵੇਸ਼ ਲੋਕ ਬਪਰਾ ਕਿਆ ਸਰਾਹਾ ਹੈ ਓਏ ਲੋਕੀ ਸਰਾਹੇ ਦੀ ਸਬਸਲਾ ਕਰ ਲੈਣਗੇ ਕ੍ਰਿਸ਼ਨ ਦੀ ਤੀਨ ਲੋਕ ਪਰਵੇਸ਼ ਉਹ ਤਾਂ ਤਿੰਨਾਂ ਲੋਕਾਂ ਦਾ ਗਿਆਨ ਉਹਦੇ ਕੋਲ ਤਾਂ ਉਹਦਾ ਤਿੰਨਾਂ ਲੋਕਾਂ 'ਚ ਘੁੰਮ ਜਾਂਦਾ ਹੈ ਇੱਥੇ ਬੈਠਾ ਹੀ ਤਿੰਨਾਂ ਲੋਕਾਂ ਦੀ ਗਿਆਨ ਰੱਖਦਾ ਹੋ ਉਹ ਗੁਰਬਾਣੀ ਦਾ ਗਿਆਨ ਤਿੰਨ ਲੋਕ ਦਾ ਗਿਆਨ ਹੈ ਜਿਹਨੂੰ ਗੁਰਬਾਣੀ ਦੀ ਸਮਝ ਆਵੇ ਉਹ ਤਿੰਨ ਲੋਕ ਦਾ ਗਿਆਨ ਉੱਥੇ ਬੈਠੇ ਕੋਲੇ ਹੀ ਹੈ ਉਹ ਤਿੰਨ ਲੋਕ ਦੇ ਪਰਮੇਸ਼ ਹੈ ਗੁਰੂ ਗਰਭ ਦਾ ਵੀ ਪਤਾ ਕੀ ਹੈ ਉਹਨੂੰ ਉਹ ਤੋਂ ਬਾਅਦ ਦਾ ਵੀ ਪਤਾ ਕੀ ਹੈ ਦੇਵ ਲੋਕ ਦਾ ਉਹਨੂੰ ਗਿਆਨ ਹੈ ਗਰਭ ਲੋਕ ਦਾ ਉਹਨੂੰ ਗਿਆਨ ਹੈ ਬਿਰਤ ਲੋਕ ਦਾ ਉਹਨੂੰ ਗਿਆਨ ਹੈ ਤਿੰਨ ਲੋਕ ਦੇ ਪਰਮੇਸ਼ ਹੈ ਉਹਦਾ ਉਹਦੀ ਸੁਰਤ ਨੇ ਧਿਆਨ ਨਹੀਂ ਜਾਣਾ ਉੱਥੇ ਆਪ ਤਾਂ ਸਰੀਰ ਥੋੜੀ ਜਾਣਾ ਹਾਂਜੀ ਪਰ ਜਿਹੜਾ ਕ੍ਰਿਸ਼ਨ ਦੀ ਆਪਾਂ ਗੱਲ ਕੀਤੀ ਹੈ ਕ੍ਰਿਸ਼ਨ ਇੱਥੇ ਚਿੱਤ ਨੂੰ ਕਿਹਾ ਕਿ ਮਨ ਨੂੰ ਕਿਹਾ ਮਨ ਨੂੰ ਚਿੱਤ ਨੂੰ ਨਹੀਂ ਕਿਹਾ ਅੱਛਾ ਜੀ ਪਰ ਜੇ ਮਨ ਵੀ ਸਰਾਉਣ ਲੱਗ ਜਵੇ ਤਾਂ ਉਹ ਵੀ ਫਿਰ ਚਿੱਤੇ ਹੋ ਗਿਆ ਸਮਝੋ ਤੇ ਬਦਲੇ ਲੈ ਰਿਹਾ ਗਿਆਨ ਹਾਂ ਹੋਰ ਕੌਣ ਲੈ ਰਿਹਾ ਫਿਰ ਲੋਕ ਦਾ ਕਿਹਨ ਲੈ ਕੌਣ ਨੇ ਬੁਰ ਬੁੱਧੀ ਇਹ ਦੇ ਚਿੱਤ ਰਿਹਾ ਲੈਣ ਵਾਲਾ ਮਨ ਉਹ ਦੇ ਨਹੀਂ ਰਿਹਾ ਚਿੱਤ ਬਦਲਦੇ ਆ ਦੋਏ ਇਕੱਠੇ ਹੋ ਕੇ ਲੈ ਰਹੇ ਨੇ ਬੁੱਧੀ ਪੂਰਨਤਾ ਹੁੰਦੀ ਹੈ ਪੂਰਨ ਬੁੱਧ ਬਿਨਾ ਗਿਆਨ ਸਮਝਿਆ ਨਹੀਂ ਜਾ ਸਕਦਾ ਹੈ ਟਿਕੇ ਹੋਏ ਹੁੰਦੇ ਨੇ ਟੱਡੇ ਇੱਕ ਜਗ੍ਹਾ ਇੱਕ ਘਰ 'ਚ ਬੈਠ ਕੇ ਲੈਂਦੇ ਨੇ ਉਸ ਅਵਸਥਾ 'ਚ ਜਿਹੜੀ ਅਵਸਥਾ 'ਚ ਬਾਣੀ ਕਹੀ ਹੈ ਉਸ ਅਵਸਥਾ 'ਚ ਬੈਠ ਕੇ ਸਮਝ ਆਉਂਦੀ ਹੈ ਅਜਾਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤੀ ਨਿਸਤਰੇ ਤੂੰ ਕਿਉਂ ਨਾ ਤਰੈ ਰਵਦਾਸ ਅਜਾਮਲ ਅਜਾਮਲ ਇਹਨਾਂ ਦਾ ਪਤਾ ਨਹੀਂ ਕੌਣ ਹੈ ਪਰ ਸਾਡੇ ਅਜਾਮਲ ਪਾਪੀ ਜਗ ਜਾਣੇ ਮੈਨੂੰ ਤਾਂ ਨਹੀਂ ਪਤਾ ਆਸਟ੍ਰੇਲੀਆ ਦੇ ਲੋਕ ਜਾਣਦੇ ਹੋਣਗੇ ਅਜਮਨ ਨੂੰ ਨਹੀਂ ਮੁਸ਼ਕਿਲ ਹੈ ਜੀ ਇਹ ਹੋਰ ਕੈਨੇਡਾ ਵਗੈਰਾ ਦੇ ਜਾਣਦੇ ਹੋਣਗੇ ਅਜਮਨ ਨੂੰ ਸਾਡਾ ਅਜਮਨ ਹੋਰ ਹੈ ਇਹ ਅਜਮਨ ਸਾਡਾ ਉਹ ਅਜੇ ਨੂੰ ਜਗ ਜਾਣਦਾ ਹੈ ਉਹ ਕੌਣ ਹੈ ਉਹ ਬੋਲ ਇਹ ਨਹੀਂ ਜਿੱਤਿਆ ਜਾ ਸਕਦਾ ਅਜਾਇਬ ਹੈ ਅਸਲ ਦੇ ਵਿੱਚ ਅਜਾਇਬ ਤੇ ਅਜਾਬਲ ਬਣੇ ਹੋਏ ਆਪਣੇ ਆਪ ਨੂੰ ਸਮਝਦਾ ਬਹੁਤ ਬੜਾ ਪਹਿਲਵਾਨ ਹੈਗਾ ਬੱਕਰਾ ਬਲੀ ਐਸੇ ਦੀ ਆਉਣੀ ਹੈ ਬੰਦੇ ਐਸੇ ਦੀ ਇੱਕ ਤਾਂ ਅਜਾਇਬਲ ਵੀ ਲਿਖਿਆ ਹੈ ਉਹ ਇਸ ਕਰਕੇ ਲਿਖਿਆ ਵੀ ਇਹ ਜਿੱਤਿਆ ਨਹੀਂ ਜਾ ਸਕਦਾ ਹਾਲ ਨਹੀਂ ਮੰਨਦਾ ਪਿੰਗਲਾ ਲੁਪਤ ਇਹ ਅਜਾਇਬਲ ਤਾਂ ਪਿੰਗਲਾ ਸੀਗਾ ਲੋਭ ਹੋ ਗਿਆ ਲੁਪਤ ਹੋ ਗਿਆ ਲੋਭੀ ਸੀ ਬਸ ਲੋਭੀ ਕਰਕੇ ਹੀ ਸੀ ਲੋ ਕੁੰਚਰ ਹੰਕਾਰ ਵੀ ਬਹੁਤ ਸੀ ਲੋ ਅਜਾਇਬਲ ਹੰਕਾਰ ਕਰਕੇ ਹੀ ਹੈ ਲੁਪਤ ਸੀ ਲੋਭੀ ਵੀ ਸੀ ਹੰਕਾਰੀ ਵੀ ਸੀ ਪਿੰਗਲਾ ਵੀ ਸੀ ਜੇ ਹੰਕਾਰ ਲੋਭ ਦੋਏ ਹੋਣਗੇ ਤਾਂ ਪਿੰਗਲਾ ਹੋਊ ਪਿੰਗਲਾ ਕਾਤੇ ਕਹਿੰਦੇ ਨੇ ਭਲਾ ਪਿੰਗਲਾ ਕਹਿੰਦਾ ਬੁੱਧੀ ਅੱਗੇ ਨਹੀਂ ਤੁਰਦੀ ਉਹਦੀ ਜਿੱਤੇ ਬੁੱਧੀ ਖੜ ਗਈ ਪਿਛੇ ਨੂੰ ਤਾਂ ਚਲੀ ਜਾਊ ਅੱਗੇ ਨੂੰ ਨਹੀਂ ਜਾਂਦੀ ਜੇ ਅੱਗੇ ਨੂੰ ਨਹੀਂ ਸਫਰ ਕਰ ਸਕਦਾ ਬੁੱਧੀ ਤਾਂ ਨਹੀਂ ਉੱਠਦੀ ਸਰਕ ਨਹੀਂ ਸਕਦਾ ਅੱਗੇ ਨੂੰ ਜੇ ਬੈਠਾ ਜੋ ਪੜਾਤਾ ਕਿਸੇ ਦੇ ਦੁਰਮਤ ਉਹ ਪਿੰਗਲਾ ਲੋਭੀ ਵੀ ਹੈ ਤਪਾ ਲੋਕ ਵੀ ਹੈ ਕਹਿੰਦੇ ਲੋਭੀ ਹੈ ਕੁਲਚਰ ਵੀ ਹੰਕਾਰੀ ਵੀ ਹੈ ਵੀ ਮੇਰੇ ਵਰਗਾ ਗਿਆਨ ਦੀ ਇਹ ਤਿੰਨੇ ਹੋਣੇ ਇੱਕ ਦੇ ਉਹੀ ਅਜਾਮਲ ਹੈ ਅਜਾਮਲ ਦੇ ਤਿੰਨ ਗੋਲ ਨੇ ਅਗਲੇ ਔਗਣ ਨੇ ਗੁਣ ਕਾਦੇ ਦੇ ਗਏ ਹਰ ਕੇ ਪਾਸ ਇਹ ਵੀ ਉੱਥੇ ਪਹੁੰਚ ਗਏ ਹਰ ਕੇ ਪਾਸ ਤੇ ਵੀ ਪਹੁੰਚ ਗਏ ਪਰ ਔਗਣ ਛੱਡ ਕੇ ਪਹੁੰਚ ਗਏ ਕਥਾ ਸੁਣ ਲੋ ਉੱਥੇ ਕਿਵੇਂ ਪਹੁੰਚੇ ਨੇ ਔਗਣ ਛੱਡਣੇ ਪਏ ਨੇ ਅਜਾ ਮਲ ਨੂੰ ਹਰ ਮੰਨਣੀ ਪਈ ਜਿਉਂਦੇ ਮਲਣਾ ਪਿਆ ਸਤਗੁਰ ਸੂਰਮੇ ਬਾਲ ਜੋ ਵਾਇਆ ਇੱਕ ਲਾਗਤੀ ਪੌਣੇ ਕਰ ਮਿਲ ਗਿਆ ਪਿਆ ਦਰੇਜੇ ਛੇਕ ਬਸ ਅਜਾ ਮਨ ਖਤਮ ਫਿਰ ਪਹੁੰਚ ਗਿਆ ਹਰ ਕੇ ਪਾਸ ਜਦ ਪਿੰਦਲਾ ਆ ਨਾ ਲੋਭੀ ਲੋਭ ਰਿਆ ਨਾ ਦਾਰ ਰਿਹਾ ਸਿੱਧੂ ਹੀ ਨਹੀਂ ਰਹੇ ਗਏ ਹਰ ਕੇ ਪਾਸ ਐਸੇ ਦੁਰਮਤੀ ਨਿਸਤਰੇ ਦੇਖੋ ਦੁਰਮਤੀ ਨੇ ਉਤਲੇ ਨਹੀਂ ਇੱਕ ਦੇ ਚਾਰ ਤਿੰਨ ਗੁਣ ਹੈ ਜੀ ਇਸ ਤਰ੍ਹਾਂ ਕਹਾਂਗੇ ਆਪਾਂ ਇੱਕ ਜੇ ਚਾਰ ਗੁਣ ਹੋ ਜਾਂਦੇ ਨੇ ਚਾਰ ਆਦਮੀ ਵੀ ਬਣਾ ਲੋ ਚਾਹੇ ਤੇ ਉਹ ਵੀ ਭਗਤ ਰਵਿਦਾਸ ਜੀ ਦਾ ਹੀ ਹੈ ਨਾ ਪੰਜ ਦੋਖ ਸਾਧ ਮੈਂ ਤਾਂ ਕੀ ਕੇਤਕਾਸ ਪੰਜ ਦੋਖ ਸਾਧਨ ਇਹਨਾਂ ਦੀ ਸਾਧਨ ਨਾਲ ਠੀਕ ਨਹੀਂ ਹੋ ਸਕਦੇ ਸਾਧਨ ਕਰਦੇ ਨੇ ਇਹਨਾਂ ਨਾਲ ਠੀਕ ਨਹੀਂ ਹੋ ਸਕਦੇ ਐਸੇ ਦੁਰਬਤੀ ਨਿਸਤਰੇ ਐਸੇ ਦੁਰਮਤ ਵਾਲੇ ਵੀ ਤਰਗੇ ਜੇ ਇਹਨਾਂ ਦੀਆਂ ਸਾਖੀਆਂ ਮੁਤਾਬਕ ਉਹਨਾਂ ਦੇ ਸਿਮਰਤ ਸ਼ਾਸਤਰ ਦੀਆਂ ਕਹਾਣੀਆਂ ਮੁਤਾਬਕ ਤੂੰ ਕਿਉਂ ਨਾ ਤਰੇ ਰਵਿਦਾਸ ਰਵਿਦਾਸ ਕਹਿੰਦਾ ਤੂੰ ਕਦੇ ਨਹੀਂ ਤਰੇਗਾ ਬਈ ਉਹ ਜਮਾਲ ਦੇ ਕਰਦਾ ਜਨਮ ਹੋਣ ਦਾ ਜਿਹੜਾ ਕਾਰਨ ਦਾ ਨੇ ਵੀ ਇਹਦੀ ਤਲਨਾ ਦੀ ਪਹਿਲੀ ਪੰਕਤੀ ਦੇ ਵਿੱਚ ਉਹੀ ਕਟਿਆ ਹੈ ਕਹਿੰਦੇ ਜਿਹੜਾ ਕੁੱਲ ਨਾਲ ਜੁੜਿਆ ਹੋਇਆ ਹੈ ਖਟ ਕਰਮ ਕਰਦਾ ਹੈ ਉਹਦੇ ਤਾਂ ਹਰ ਭਗਤੀ ਹਿਰਦੇ 'ਚ ਨਹੀਂ ਹੁੰਦੀ ਉਹ ਨਹੀਂ ਤਰ ਸਕਦਾ ਰਬਦਾਸ ਆਪਣੇ ਆਪ ਨੂੰ ਕਹਿੰਦਾ ਤੂੰ ਕਿਉਂ ਨਾ ਤਰੇ ਰਬਦਾਸ ਰਬਦਾਸ ਤਰਸ ਜਾਊਗਾ ਰਬਦਾਸ ਨੂੰ ਕੋਈ ਤਰ ਨੂੰ ਰੋਕ ਨਹੀਂ ਸਕਦਾ ਉਹ ਤਰ ਸਕਦੇ ਹੀ ਨਹੀਂ ਇਹ ਦੋਹਾਂ ਦਾ ਤੇ ਕਿਸਮ ਦਾ ਸਮਝੋ ਦੋਏ ਪੱਖ ਦਿਖਾਏ ਨੇ ਠੀਕ ਹੈ ਜੀ ਪਰ ਇਹ ਜਿਹੜੇ ਅਜਾਮਲ ਪਿੰਗਲਾ ਲੁਬਧ ਕੁੰਚਰ ਜੇ ਆਪਾਂ ਫਰੀਦਕੋਟ ਵਾਲਿਆਂ ਦਾ ਟੀਕਾ ਪੜੀਏ ਉਹ ਕਹਿੰਦੇ ਅਜਮਲ ਪਾਪੀ ਪਿੰਗਲਾ ਨਾਮ ਵੇਸਵਾ ਪਰ ਇਹ ਵੇਸਵਾ ਕਿਵੇਂ ਹੋ ਜਾਏਗੀ ਇਹਦੇ ਤਾਂ ਔਕੜ ਲੱਗਿਆ ਹੋਇਆ ਉਹ ਵੇਸਵਾ ਦੁਰਮਤ ਕਰਕੇ ਕਹਿੰਦੇ ਨੇ ਨਾ ਇਹ ਇਸਤਰੀਵਾਚਕ ਸ਼ਬਦ ਤਾਂ ਹੈ ਹੀ ਨਹੀਂ ਫਿਰ ਪਿੰਗਲੀ ਹੋਣੀ ਚਾਹੀਦੀ ਸੀ ਨਹੀਂ ਉਹਨਾਂ ਨੂੰ ਲੱਗਦਾ ਵੀ ਚਾਰ ਅਲੱਗ-ਅਲੱਗ ਹਸਤੀਆਂ ਹੈਗੀਆਂ ਇੱਕ ਅਜਮਲ ਪਾਪੀ ਪਿੰਗਲ ਨਾਮ ਵੈਸਬਾ ਕਹਾਣੀਆਂ ਹੀ ਬਣਾਈਆਂ ਹੋਈਆਂ ਨੇ ਚਾਰ ਵੀ ਬਣਾਈਆਂ ਹੋਈਆਂ ਨੇ ਅਸਲ ਦੇ ਵਿੱਚ ਇੱਕ ਦੇ ਵਿੱਚ ਚਾਰ ਲੱਛਣ ਹੁੰਦੇ ਨੇ ਕੋਈ ਇਹਨਾਂ ਦੇ ਚਾਰ ਸਾਖੀ ਬਣਾਈ ਹੋਈਆਂ ਨੇ ਅਜਮਲ ਹੋਰ ਸੀ ਪਿੰਗਲ ਹੋਰ ਸੀ ਲੋਭਤ ਕੁੰਚਰ ਹੋਰ ਸੀਗੇ ਹਾਥੀ ਪੁਕਾਰ ਕਰਦਾ ਤਦੋਂ ਅਸ਼ਾ ਦੱਸੋ ਹਾਥੀ ਕਿੱਥੇ ਹਾਥੀ ਦੇ ਜਨਮ ਤਾਂ ਭਗਤੀ ਨਹੀਂ ਹੋ ਸਕਦੀ ਹਾਂਜੀ ਗੱਲ ਚੇਤਨ ਮਨ ਦੀ ਸੀਗੀ ਜਿਹੜਾ ਕਿ ਹੱਥ ਹੰਕਾਰੀ ਦੀ ਗੱਲ ਸੀ ਹੰਕਾਰੀ ਦੀ ਠੀਕ ਤਦੋਂ ਹੈ ਇਹਦਾ ਕਿਹਦਾ ਫੜਿਆ ਹੋਇਆ ਫੜਿਆ ਭਰਮ ਦਾ ਫੜਿਆ ਹੋਇਆ ਭਰਮ ਦੇ ਜਾਲ 'ਚ ਫਸਿਆ ਹੋਇਆ ਉਹ ਇਹ ਲੁਬਤ ਨੂੰ ਕਹਿੰਦੇ ਆ ਬਦਕ ਅਰਥਾਤ हेड़ी जिसने संत की आज्ञा मानकर पंछी रूप चतुर्भुज को पकड़ा था अर कुंचर हस्ती ये सब भक्ति करके हरि के पास चले जाते हैं ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖ ਦਿੰਨੇ ਆ ਜੀ ਚਾਰਾਂ ਦਾ ਜ਼ਿਕਰ ਕਰਦੇ ਆਂ ਜੀ ਅਜਾਮਲ ਪਿੰਗਲਾ ਸ਼ਿਕਾਰੀ ਕੁੰਚਰ ਇਹ ਸਾਰੇ ਮੁਕਤ ਹੋ ਕੇ ਸ਼ਿਕਾਰੀ ਤਾਂ ਉਹੀ ਹੈ ਜਿਹਨੇ ਤੋਂ 14 ਤੀਰ ਮਾਰਿਆ ਸੀਗਾ ਕ੍ਰਿਸ਼ਨ ਦੇ ਉਹਨੂੰ ਬੰਦਾ ਕਹਿੰਦੇ ਨੇ ਅਜਾਮਲ ਕਨੌਜ ਦੇਸ਼ ਦਾ ਇੱਕ ਦੁਰਾਚਾਰੀ ਬ੍ਰਾਹਮਣ ਜਿਸ ਨੇ ਇੱਕ ਵੇਸ਼ਵਾ ਨਾਲ ਵਿਆਹ ਕੀਤਾ ਸੀ ਉਸ ਵੇਸ਼ਵਾ ਦੇ ਉਦਰ ਤੋਂ 10 ਪੁੱਤਰ ਜਨਮੇ ਛੋਟੇ ਪੁੱਤਰ ਦਾ ਨਾਮ ਨਾਰਾਇਣ ਹੋਣ ਕਰਕੇ ਅਜਾਮਲ ਨਾਰਾਇਣ ਦਾ ਭਗਤ ਬਣ ਗਿਆ ਅਤੇ ਮੁਕਤੀ ਦਾ ਅਧਿਕਾਰੀ ਹੋ ਗਿਆ ਕੁੰਚਰ ਹਾਥੀ ਗਾਜ ਇੱਕ ਗੰਦਰਵ ਜੋ ਦੈਲਵ ਰਿਖੀ ਦੇ ਸਰਾਪ ਨਾਲ ਹਾਥੀ ਬਣ ਗਿਆ ਸੀ ਵਰੁਣ ਦੇਵਤੇ ਦੇ ਤਲਾਬ ਵਿੱਚ ਤੰਦੂਏ ਨੇ ਇਸ ਨੂੰ ਗ੍ਰਸ ਲਿਆ ਸੀ ਜਦੋਂ ਨਿਰਬਲ ਹੋ ਕੇ ਡੁੱਬਣ ਲੱਗਾ ਤਦ ਕਮਲ ਸੁੰਡ ਵਿੱਚ ਲੈ ਕੇ ਈਸ਼ਵਰ ਨੂੰ ਰਾਜ ਦੇ ਹੋਏ ਨੇ ਸਹਾਇਤਾ ਲਈ ਪੁਕਾਰ ਕੀਤੀ ਸੀ ਭਗਵਾਨ ਨੇ ਤੇਂਦੂਏ ਦੇ ਬੰਧਨਾਂ ਤੋਂ ਗਜਰਾਜ ਨੂੰ ਮੁਕਤ ਕੀਤਾ ਸੀ ਇਹ ਕਥਾ ਭਾਗਵਤ ਦੇ 8ਵੇਂ ਅਸਕੰਦ ਦੇ ਦੂਜੇ ਅਧਿਆਏ ਵਿੱਚ ਹੈ ਸਬਰ ਸ਼ਾਸਤਰ ਦੇ ਆਧਾਰ ਤੇ ਅਰਥ ਅਰਥਾਤ ਤਾਂ ਗੁਰਬਾਣੀ ਨੂੰ ਉਹ ਫਿਰ ਸਬਰ ਸ਼ਾਸਤਰ ਜਿਹੜੇ ਪੁੰਨ ਪਾਪ ਵਿਚਾਰ ਦੇ ਤੱਤੇ ਸਾਲ ਨੂੰ ਜਾਣੇ ਉਥੇ ਤਾਂ ਤੱਤ ਸਾਰ ਹੈ ਨਹੀਂ ਤੱਤ ਸਾਰ ਚ ਘਸੋੜ ਤੇ ਲਿਆ ਕੇ ਉਹ ਗੰਦ ਸਾਰਾ ਗੰਦ ਘਸੋੜ ਤੇ ਇੱਥੇ ਲਿਆ ਕੇ ਠੀਕ ਹੈ ਜੀ ਪਿੰਗਲਾ ਜਨਕਪੁਰੀ ਵਿੱਚ ਇੱਕ ਗਣਕਾ ਰਹਿੰਦੀ ਸੀ ਜਿਸ ਦਾ ਨਾਮ ਪਿੰਗਲਾ ਸੀ ਉਸ ਨੇ ਇੱਕ ਦਿਨ ਧਨੀ ਸੁੰਦਰ ਜਵਾਨ ਵੇਖਿਆ ਉਸ ਉੱਤੇ ਮੋਹਤ ਹੋ ਗਈ ਪਰ ਉਹ ਉਸ ਪਾਸ ਨਾ ਆਇਆ ਪਿੰਗਲਾ ਦੀ ਸਾਰੀ ਰਾਤ ਵਿਚੈਨੀ ਵਿੱਚ ਬੀਤੀ ਅੰਤ ਨੂੰ ਨੇ ਮਨ ਵਿੱਚ ਬੈਰਾਗ ਪੈਦਾ ਹੋਇਆ ਇਹ ਜਿਹਾ ਪ੍ਰੇਮ ਹੈ ਪਰਮੇਸ਼ਰ ਵਿੱਚ ਲਾਂਦੀ ਤਾਂ ਕਿਹਾ ਚੰਗਾ ਫਲ ਮਿਲਦਾ ਪਿੰਗਲਾ ਕਰਤਾਰ ਦੇ ਸਿਮਰਨ ਵਿੱਚ ਲੱਗ ਕੇ ਮੁਕਤ ਹੋ ਗਈ ਇਹਨਾਂ ਨੇ ਇਸ ਤਰ੍ਹਾਂ ਇਹਨਾਂ ਚਾਰ ਸ਼ਬਦਾਂ ਦੀ ਵਿਆਖਿਆ ਕੀਤੀ ਹੈ ਇਸਤਰੀ ਡਾਇਰੈਕਟ ਉਹਦੇ ਨਾਲ ਲੱਗ ਸਕਦੀ ਹੈ ਨਾ ਮੁਕਤ ਹੋ ਸਕਦੀ ਹੈ ਕਿੰਗਲਾ ਤਾਂ ਇਸਤਰੀਵਾਚਕ ਸ਼ਬਦ ਨਹੀਂ ਹੈਗਾ ਜੀ ਪਿੰਗਲਾ ਪੁਲਿੰਗ ਲੱਗਦਾ ਪੁਲਿੰਗ ਤਾਂ ਤਾਂ ਮੈਂ ਕਹਿੰਦਾ ਵੀ ਪਿੰਗਲਾ ਪੁਲਿੰਗ ਹੈ ਇਹਨਾਂ ਨੇ ਔਰਤ ਨਾਲ ਜੋੜ ਲਿਆ ਚਲੋ ਜੋੜੀ ਜਾਣ ਕੋਈ ਨਹੀਂ ਇਹਨਾਂ ਨੂੰ ਝੂਠ ਹੈ ਠੀਕ ਹੈ ਜੀ ਆਪਣੇ ਅਰਥ ਇਹ ਹੈ ਕਿ ਅਜਾਮਲ ਜਿਹੜਾ ਕਿ ਕੋਈ ਜਿੱਤ ਨਹੀਂ ਸਕਦਾ ਜਿਹਦੇ ਅੰਦਰ ਪਿੰਗਲੀਪਨ ਦਾ ਵੀ ਗੁਣ ਹੈ ਲੋਭੀ ਵੀ ਹੈ ਤੇ ਹਾਥੀ ਵਰਗਾ ਆਕਾਰ ਲਈ ਫਿਰਦਾ ਜੇ ਉਹ ਹਰ ਕੇ ਪਾਸ ਚਲੇ ਜਾ ਕੇ ਉਹ ਤਰ ਸਕਦਾ ਹੈ ਤਾਂ ਭਗਤ ਰਵਿਦਾਸ ਜੀ ਕਹਿੰਦੇ ਵੀ ਤੂੰ ਕਿਉਂ ਨਹੀਂ ਤਰ ਸਕਦਾ ਚਾਰ ਅਗੜ ਕਰ ਲੋ ਚਾਹੇ ਇੱਕ ਦੇ ਵਿੱਚ ਚਾਰੇ ਔਗਣ ਕਰ ਲੋ ਗੱਲ ਤਾਂ ਇੱਕੋ ਹੀ ਹੈ ਹੈ ਮਨ ਦੇ ਔਗਣ ਹੈ ਕੋਈ ਬਾਹਰ ਇਸ ਤਰ੍ਹਾਂ ਦੇ ਕਿਰਦਾਰ ਨਹੀਂ ਹੋਏ ਇਹ ਮਨ ਦੇ ਆਪਣੇ ਹੀ ਔਗਣ ਨਾ ਨਾ ਨਾ ਔਗਣ ਨੇ ਦੇ ਵਿੱਚ ਠੀਕ ਹੈ ਜੀ ਇੱਥੇ ਸ਼ਬਦ ਦੀ ਸਮਾਪਤੀ ਹੈ